ಅತ್ತು ಮರ್ಣೇನು ಜುದ್ಧ ಕಸನಂ ಕುಲಕ್ಷನ್ ದೇವಸ್ಯ ತವ ಗಾಜಿಯ ಅನಹದ ಬಾಜಿಯ ಪೈ ಬದಾಯಿ ಸಬ್ ಸುಖದಾಯಿ ದುಂದಪ ಬಾಜೆ ಸಬ್ ಸುರ್ಗ गाजे करत बडाई सुमन बरखाई कीनी बोरचा जस्तुन चर्चा ਪਾਇਨ ਲਾਗੇ ਸਭ ਦੁਖ ਭਾਗੇ ਗਾਏ ਜੈ ਕਰਖਾ ਪੋਹ ਵਰਖਾ ਸੀਸ ਨਿਵਾਏ ਸਭ ਸੁਖ ਪਾਏ ਦੋਹਰਾ ਲੋਪ ਚੰਡ ਕਾ ਜੂ ਪਏ ਦਾ ਦੇਵਨ ਕੋ ਰਾਜ ਬਹੁਰ ਸੁਮਨੈ ਸੁੰਬ ਦੋਏ ਦੈਤ ਵੱਡੇ ਸਿਰ ਤਾਜ ਚੌਪਈ ਸੁਮਨ ਸੁੰਬ ਚੜੇ ਲੈ ਕੇ ਦਲ ਅਰ ਅਨੇਕ ਜੀਤੇ ਜਿਨ ਜਲ ਥਲ ਦੇਵ ਰਾਜ ਕੋ ਰਾਜ ਸਿਨਾਵਾ ਸੇਸ ਮਨ ਮੁਕਟ ਭੇਟ ਪਠਾਵਾ ਸ਼ੀਲ ਲਿਓ ਅਲਕੇਸ਼ ਭੰਡਾਰਾ ਦੇਸ ਵਿਦੇਸ਼ ਕੇ ਜੀਤ ਨਿਰਪਾਰਾ ਜਹਾਂ ਤਹਾਂ ਕਹਿ ਦੈਂਤ ਪਠਾਈ ਦੇਸ ਵਿਦੇਸ ਜੀਤ ਫਿਰ ਆਏ ਦੋਹਰਾ ਦੇਵ ਸਵੈ ਤਰਾਸਿਤ ਭਈ ਮਨ ਮੋ ਕੀਓ ਵਿਚਾਰ ਸਰਨ ਭਵਾਨੀ ਕੀ ਸਭੈ ਭਾਜ ਪਰੇ ਨਿਰਦਾਰਨ ਰਾਜ ਰਾਜਸ਼ੰਦ ਸੋ ਤਰਾਸ ਦੇਵ ਭਾਜੀਆਂ ਬਸੇਖ ਲਾਜ ਲਾਜੀਆਂ ਬਸੇਖ ਕਾਰਮੰ ਕਸੇ ਸੁਦੇਵ ਲੋਕ ਮੋ ਬਸੇ ਤਵੈ ਪ੍ਰਕੋਪ ਦੇਵ ਹੋਏ ਚਲੀ ਸੁਸਸਤਰ ਅਸਤਰ ਲੈ ਸੁਮਦ ਪਾਨ ਪਾਨ ਕੈ ਗਜੀ ਕਿਰਪਾਨ ਪਾਨ ਲੈ ਰਸਾਵਲ ਸੰਤ ਸੁਨੀ ਦੇਵ ਬਾਣੀ ਚੜੀ ਸਿੰਘ ਰਾਣੀ ਸੁਮੰਗ ਸਸਤਰ ਧਾਰੀ ਸਭੈ ਪਾਪ ਟਾਰੀ ਕਰੋ ਨਦ ਨਾਦ ਮਹਾ ਮਦ ਮਾਦੰ ਪਇਓ ਸੰਖ ਸੋਰੰ ਸੁਣੋ ਚਾਰ ਔਰੰ ਉਤੇ ਦੈਂਤ ਧਾਏ ਵੱਡੀ ਸੈਨ ਲਿਆਏ ਮੁਖੰ ਰਕਤ ਨੈਣੰ ਬਕੇ ਬੰਕ ਬੈਣੰ ਚਵੰ ਚਾਰ ਟੂਕੇ ਮੁਖੰ ਮਾਰ ਕੂਕੇ ਲੈ ਬਾਣ ਪਾਣ ਸੁਕਾਤੀ ਕਿਰਪਾਣ ਮੰਡੇ ਮਦ ਜੰਗੰ ਪ੍ਰਹਾਰੰ ਖਤੰਗੰ ਕਰਉਤੀ ਕਟਾਰੰ ਉਠੇ ਸ਼ਸਤਰ ਚਾਰੰ ਮਹਾਬੀਰ ਧਾਏ ਸਰੋਗੰ ਚਲਾਏ ਕਰੈ ਬਾਰੋ ਬੈਰੀ ਫਿਰੈ ਜਿਉ ਗੰਗੈਰੀ ਭੁਜੰਗ ਪ੍ਰਿਆਤ ਛੰਦ ਕ੍ਰੋਧ ਸਟਾਈਮ ਉਤੇ ਸਿੰਘ ਧਾਇਓ ਇਤੈ ਸੰਖ ਲੈ ਹਾਸ ਦੇਵੀ ਬਜਾਇਓ ਪੁਰੀ ਚੌਦ ਹੂਯੰ ਰਹਿਓ ਨਾਦਪੂਰੰ ਚਮਕਿਓ ਮੁਖੰ ਜੁਦ ਕੇ ਮੱਧ ਨੂਰੰ ਤਬੈ ਧੂਮਰ ਨੈਣੰ ਮਚੋ ਸ਼ਸਤਰ ਧਾਰੀ ਲਏ ਸੰਗ ਜੋਧਾ ਵੱਡੇ ਵੀਰ ਭਾਰੀ ਲਿਓ ਬੇੜ ਪੱਬੰ ਕਿਓ ਨਾਦ ਉਚੰ ਸੁਣੇ ਗਰਵਣੀਆਂ ਕੇ ਗਰਵ ਮੁਚੰ ਸੁਣੋ ਨਾਦ ਸਰਵਣੰ ਕਿਓ ਦੇਵ ਕੋਪੰ ਸਜੇ ਚਰਮ ਬਰਮੰ ਧਰੇ ਸੀਸ ਟੋਪੰ ਪਈ ਸਿੰਘ ਸਵਾਰੰ ਕਿਓ ਨਾਦ ਉਚੰ ਸੁਨੇ ਦੀ ਦਾਨਵਾਨ ਕੇ ਮਾਨ ਮੁਚੰ ਮਹਾਕੋਪ ਦੇਵੀ ਤਸੀ ਸੈਨ ਮਦੰ ਕਰੇ ਬੀਰ ਬੰਕੇ ਤਹਾਂ ਅਦ ਅਦੰ ਜਿਸੈ ਧਾਇ ਕੈ ਸੂਲ ਸੈ ਥੀ ਪ੍ਰਹਾਰਿਉ ਤਿਨੇ ਫੇਰ ਪਾਣੰ ਨ ਬਾਣੰ ਸੰਭਾਰਿਉ ਰਸਾਬਲ ਛੰਦ ਜਿਸੈ ਬਾਣ ਮਾਰਿਓ ਤਿਸੈ ਮਾਰ ਡਾਰਿਓ ਜਿਤੈ ਸਿੰਘ ਧਾਇਓ ਤਿਤੈ ਸੈਨ ਘਾਇਓ ਜਿਤੇ ਘਾਏ ਡਾਲੇ ਤਿਤੇ ਘਰ ਕਾਲੇ ਸਮੂਹ ਸਤਰ ਆਇਓ ਸੋ ਜਾਣੇ ਨ ਪਾਇਓ ਜਿਤੇ ਜੁਜ ਰੁਜੇ ਤਿਤੇ ਅੰਤ ਜੁਜੀ ਜਿਨੈ ਸ਼ਸਤਰ ਕਾਲੇ ਤਿਤੇ ਮਾਰ ਡਾਲੀ ਤਵੈ ਮਾਤ ਕਾਲੀ ਤਪੀ ਤੇਜ ਜਵਾਲੀ ਜਿਸੈ ਘਾਵਰ ਡਾਰਿਓ ਸੋ ਸੁਰਗੰ ਸਿਧਾਰਿਓ ਕਰੀ ਅਦ ਅਧੰ ਹਨਿਉ ਸੈਨ ਸੁਧੰ ਹਨਿਉ ਤੂਮਰ ਨੈਣ ਸੁਣਿਉ ਦੇਵ ਗੈਣੰ ਦੋਹਰਾ ਭਜੀ ਬਰੂਥਨ ਦਾਨਵੀ ਗਈ ਪੂਪ ਕੇ ਪਾਸ ਤੂਮਰ ਨੈਣ ਕਾਲੀ ਹਨਿਉ ਭਯੋ ਸੈਨ ਰਾਸ ਇਤ ਸ੍ਰੀ ਬਚਿੱਤਰ ਨਾਟਕੇ ਚੰਡੀ ਚਰਿਤਰੇ ਤੂਮਰ ਨੈਣ ਬਧੈ ਦੁਤੀਆ ਧਿਆਇ ਸੰਪੂਰਨ ਮਸਤ ਮਸਤ ਹੋਇਓ